ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡਾ ਅੱਜ ਦਾ ਵਿਸ਼ਾ ਹੈ ਸਿੱਖੀ ਅਰਦਾਸ ਤੇ ਕਾਮਰੇਡੀ ਕੁਤਰਕਾਂ ਗੁਰਬਾਣੀ ਦਾ ਫਰਮਾਨ ਹੈ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੈ ਜਹ ਜਹ ਕਾਜ ਕਿਰਤ ਸੇਵਕ ਕੀ ਤਹਾਂ ਤਹਾਂ ਉਠਤਾਵੈ ਸੇਵਕ ਕੋ ਨਿਕਟੀ ਹੋਏ ਦਿਖਾਵੈ ਜੋ ਜੋ ਕਹੈ ਠਾਕੁਰ ਪਹਿ ਸੇਵਕ ਤਤਕਾਲ ਹੋਏ ਆਵੇ ਰਹਾਉ ਤਿਸ ਸੇਵਕ ਕੇ ਹਉ ਬਲਿਹਾਰੀ ਜੋ ਆਪਣੇ ਪ੍ਰਭ ਭਾਵੈ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਅੰਗ 403 ਇਸੇ ਤਰ੍ਹਾਂ ਦੇ ਹੋਰ ਅਨੇਕਾਂ ਗੁਰਬਾਣੀ ਦੇ ਸ਼ਬਦਾਂ ਤੋਂ ਪਤਾ ਚੱਲਦਾ ਹੈ ਕਿ ਪਰਮੇਸ਼ਰ ਆਪਣੇ ਸੇਵਕਾਂ ਦੀਆਂ ਅਰਦਾਸਾਂ ਪ੍ਰਵਾਨ ਕਰਕੇ ਆਪ ਸਹਾਈ ਹੋ ਕੇ ਕੰਮ ਸਵਾਰਦਾ ਹੈ ਠੀਕ ਇਸੇ ਤਰ੍ਹਾਂ ਪਰਮੇਸ਼ਰ ਦੀ ਜੋਤ ਰੂਪ ਗੁਰੂ ਸਹਿਬਾਨ ਬਾਰੇ ਗੁਰਬਾਣੀ ਦੱਸ ਰਹੀ ਹੈ ਕੋਈ ਪੁੱਤ ਸਿੱਖ ਸੇਵਾ ਕਰੇ ਸਤਗੁਰ ਕੀ ਤਿਸ ਕਾਰਜ ਸਭ ਸਵਾਰੇ ਜੋ ਇੱਛੇ ਸੋ ਫਲ ਪਾਏ ਸੀ ਪੁੱਤ ਧਨ ਲਖਮੀ ਖੜ ਮੇਲੇ ਹਰ ਨਿਸਤਾਰੇ ਸਭ ਨਿਦਾਨ ਸਤਗੁਰੂ ਵਿੱਚ ਜਿਸ ਅੰਦਰ ਹਰ ਉਰਤਾਰੇ ਅੰਗ 307 ਆਦ ਕਾਲ ਤੋਂ ਗੁਰੂ ਕੇ ਸਿੱਖਾਂ ਨੂੰ ਗੁਰਬਾਣੀ ਦੇ ਇਹਨਾਂ ਸ਼ਬਦਾਂ ਤੇ ਭਰੋਸਾ ਹੋਣ ਕਾਰਨ ਗੁਰੂ ਅੱਗੇ ਅਰਦਾਸਾਂ ਕਰਕੇ ਮਨ ਇਛਿਤ ਫਲ ਪਾਉਂਦੇ ਵੇਖਿਆ ਗਿਆ ਹੈ ਇਸੇ ਤਰ੍ਹਾਂ ਦੀਆਂ ਅਰਦਾਸਾਂ ਹੁਣ ਵੀ ਪੂਰੀਆਂ ਹੋ ਰਹੀਆਂ ਹਨ ਅਤੇ ਅੱਗੇ ਵੀ ਪੂਰੀਆਂ ਹੁੰਦੀਆਂ ਰਹਿਣਗੀਆਂ ਸਿੱਖ ਇਤਿਹਾਸ ਅਜਿਹੀਆਂ ਘਟਨਾਵਾਂ ਨਾਲ ਭਰਿਆ ਪਿਆ ਹੈ ਜਿੱਥੇ ਕਿ ਕੋਈ ਹੋਰ ਹੀਲਾ ਵਸੀਲਾ ਜਾਂ ਮਦਦਗਾਰ ਨਹੀਂ ਸੀ ਸਿੱਖਾਂ ਨੇ ਅਰਦਾਸ ਕੀਤੀ ਅਤੇ ਪ੍ਰਤੱਖ ਹੋ ਕੇ ਗੁਰੂ ਨੇ ਸਿੱਖ ਦੀ ਮਦਦ ਕੀਤੀ ਹੈ ਬਹੁਤੀ ਪਿਛਲੀ ਗੱਲ ਨਾ ਵੀ ਕਰੀਏ 1971 ਦੀ ਹਿੰਦ ਪਾਕ ਜੰਗ ਵੇਲੇ ਪਾਕਿਸਤਾਨ ਨੇ ਫਿਰੋਜ਼ਪੁਰ ਵਾਲੇ ਪਾਸੇ ਤੋਂ ਹੁਸੈਨੀ ਵਾਲੇ ਵੱਲੋਂ ਪੂਰੇ ਇੱਕ ਆਰਮਡ ਬ੍ਰਿਗੇਡ ਦੇ ਟੈਂਕਾਂ ਦੇ ਦਸਤੇ ਨਾਲ ਹਮਲਾ ਕਰ ਦਿੱਤਾ ਦੁਸ਼ਮਣ ਮਸ਼ੀਨਰੀ ਗਣਾਤਮਕ ਅਤੇ ਗੁਣਾਤਮਕ ਪੱਖੋਂ ਹਰ ਤਰ੍ਹਾਂ ਨਾਲ ਸਾਡੇ ਨਾਲੋਂ ਅੱਛੀ ਦਸ਼ਾ ਵਿੱਚ ਸੀ ਜਰਨਲ ਹਰਬਖਸ਼ ਸਿੰਘ ਇਸ ਵੇਲੇ ਸਾਰੇ ਆਪਰੇਸ਼ਨ ਦੇ ਇੰਚਾਰਜ ਸਨ ਜਰਨਲ ਸਾਹਿਬ ਨੇ ਆਪਣੇ ਜੂਨੀਅਰ ਅਫਸਰਾਂ ਦੀ ਮੀਟਿੰਗ ਕਰਕੇ ਸਥਿਤੀ ਨਾਲ ਨਜਿੱਠਣ ਲਈ ਉਹਨਾਂ ਦੀ رائے ਮੰਗੀ ਸਭ ਨੇ ਸਲਾਹ ਦਿੱਤੀ ਕਿ ਹਾਲਾਤ ਦੇ ਮੁਤਾਬਕ ਸਾਨੂੰ ਪਿੱਛੇ ਹਟ ਕੇ ਸਤਲੁਜ ਦੇ ਉਰਲੇ ਕੰਡੇ ਤੇ ਦੁਸ਼ਮਣ ਦਾ ਮੁਕਾਬਲਾ ਕਰਨਾ ਚਾਹੀਦਾ ਜਰਨਲ ਹਰਬਖਸ਼ ਸਿੰਘ ਨੇ ਕਿਹਾ ਕਿ ਤੁਸੀਂ ਥੋੜੀ ਦੇਰ ਰੁਕੋ ਮੈਂ ਤੁਹਾਨੂੰ ਹੁਣੇ ਆਪਣਾ ਫੈਸਲਾ ਸੁਣਾਉਂਦਾ ਹਾਂ ਇਹਨਾਂ ਕਹਿ ਕੇ ਉਹ ਨੇੜੇ ਦੇ ਮਿਲਟਰੀ ਗੁਰਦੁਆਰਾ ਸਾਹਿਬ ਗਏ ਇੱਕ ਮਨ ਇੱਕ ਚਿਤ ਹੋ ਕੇ ਅਰਦਾਸ ਕੀਤੀ हे ਸੱਚੇ ਪਾਤਸ਼ਾਹ ਮੈਂ ਤੇਰਾ ਨਾਮ ਤਰੀਕ ਸਿੱਖ ਹਾਂ ਚੰਗਾ ਹਾਂ ਮੰਦਾ ਹਾਂ ਤੂੰ ਜਾਣੀ ਜਾਣ ਹੈ ਇਸ ਵੇਲੇ ਤੇ ਆਪ ਹੀ ਮੈਨੂੰ ਇਹ ਡਿਊਟੀ ਬਖਸ਼ੀ ਹੈ ਦੁਸ਼ਮਣ ਹਰ ਤਰ੍ਹਾਂ ਨਾਲ ਸਾਥੋਂ ਅੱਛੀ ਪੋਜੀਸ਼ਨ ਵਿੱਚ ਹੈ ਜੇ ਹਾਰ ਹੋ ਗਈ ਤਾਂ ਕਿਸੇ ਮੁਸਲਮਾਨ ਹਮਲਾਵਰ ਨੇ ਇਹ ਨਹੀਂ ਕਹਿਣਾ ਕਿ ਹਿੰਦੁਸਤਾਨੀ ਭਜਾ ਦਿੱਤੇ ਸਭ ਨੇ ਕਹਿਣਾ ਹੈ ਸਿਖੜਾ ਭਜਾ ਦਿੱਤਾ ਇਸ ਲਈ ਇਸ ਵੇਲੇ ਆਪਣੇ ਨਾਮ ਦੀ ਲਾਜ ਰੱਖ ਲੈ ਆਪ ਸਹਾਈ ਹੋ ਕੇ ਫਤਿਹ ਬਖਸ਼ੋ ਜੀ ਅਰਦਾਸ ਪੂਰੀ ਕਰਕੇ ਜਰਨਲ ਸਾਹਿਬ ਨੇ ਸਭ ਨੂੰ ਹੁਕਮ ਦਿੱਤਾ ਕਿ ਮੋਰਚਾ ਇੱਥੇ ਹੀ ਰਹੇਗਾ ਅਤੇ ਇੱਥੇ ਹੀ ਦੁਸ਼ਮਣਾਂ ਦਾ ਮੁਕਾਬਲਾ ਕਰਨਾ ਹੈ ਗੁਰੂ ਦਰ ਅਰਦਾਸ ਪ੍ਰਵਾਨ ਹੋਈ ਐਸੀ ਕਲਾ ਵਰਤੀ ਕਿ ਲੜਾਈ ਸ਼ੁਰੂ ਹੋਣ ਤੋਂ ਸਿਰਫ ਘੰਟਾ ਡੇਢ ਘੰਟਾ ਪਿੱਛੋਂ ਹੀ ਹਿੰਦੁਸਤਾਨੀ ਟੈਂਕ ਦੀ ਤੋਪ ਦਾ ਗੋਲਾ ਚੱਲਿਆ ਅਤੇ ਪਾਕਿਸਤਾਨੀ ਫੌਜ ਦੀ ਅਗਵਾਈ ਕਰਨ ਵਾਲੇ ਕਮਾਂਡਰ ਦਾ ਟੈਂਕ ਟੁੱਟ ਗਿਆ ਅਤੇ ਉਹ ਮਰ ਗਿਆ ਪਾਕਿਸਤਾਨੀ ਮੇਜਰ ਜਨਰਲ ਮੁਲੀਸ਼ ਖਾਨ ਨੇ ਆਪਣੀ ਪੁਸਤਕ ਕ੍ਰਾਈਸਿਸ ਆਫ ਲੀਡਰਸ਼ਿਪ ਦੇ ਪੰਨਾ 250 ਤੇ ਇਸ ਲੜਾਈ ਦਾ ਹਾਲ ਇਸ ਤਰ੍ਹਾਂ ਲਿਖਿਆ ਹੈ ਪਾਕਿਸਤਾਨੀ ਫੌਜਾਂ ਬੜੀ ਤੇਜ਼ੀ ਨਾਲ ਅੱਗੇ ਵਧ ਰਹੀਆਂ ਜਾ ਰਹੀਆਂ ਸਨ ਸਾਡੀ ਫੌਜ ਕੇਸਰੋ ਹਿੰਦ ਚੌਂਕੀ ਵੱਲ ਪਹੁੰਚ ਗਈ ਉਸ ਚੌਂਕੀ ਦੀ ਰੱਖਿਆ ਲਈ ਨਿਯਤ ਕੀਤੀ ਫੌਜ ਦੀ ਛੋਟੀ ਜਿਹੀ ਟੁਕੜੀ ਸੀ ਅਤੇ ਉਹ ਫੌਜੀ ਸਿੱਖ ਸਨ ਸਿੱਖ ਰੈਜੀਮੈਂਟ ਦੇ ਥੋੜੇ ਜਿਹੇ ਜਵਾਨਾਂ ਨੇ ਲੋਹੇ ਦੀ ਦੀਵਾਰ ਬਣ ਕੇ ਸਾਡਾ ਰਾਹ ਰੋਕ ਲਿਆ ਉਹ ਜ਼ੋਰ ਦੀ ਬੋਲੇ ਸੋਨੇਹਾ ਸਤਿ ਸ਼੍ਰੀ ਅਕਾਲ ਦੇ ਜਕਾਰੇ ਗਜਾ ਕੇ ਸਾਡੇ ਤੇ ਭੁੱਖੇ ਬਾਜਾਂ ਅਤੇ ਸ਼ੇਰਾਂ ਦੀ ਤਰ੍ਹਾਂ ਟੁੱਟ ਪਏ ਇਹ ਸਿਪਾਹੀ ਸਭ ਸਿੰਘ ਸਨ ਬੜੀ ਖੌਫਨਾਕ ਤੇ ਕਮਾਸਾਂ ਦੀ ਲੜਾਈ ਹੋਈ ਇੱਥੋਂ ਤੱਕ ਕਿ ਸਿਪਾਹੀ ਲੜਦੇ ਇੱਕ ਦੂਜੇ ਦੇ ਸਾਹਮਣੇ ਹੋ ਕੇ ਹੱਥੋਂ ਪਾਈ ਤੱਕ ਜਾ ਪਹੁੰਚੇ ਯਾ ਅਲੀ ਅਤੇ ਸਤਿ ਸ਼੍ਰੀ ਅਕਾਲ ਦੇ ਨਾਰਿਆਂ ਨਾਲ ਆਕਾਸ਼ ਗੂੰਜ ਉੱਠਿਆ ਸਿੰਘਾਂ ਨੇ ਇੰਨੀ ਬਹਾਦਰੀ ਦਿਖਾਈ ਕਿ ਉਹਨਾਂ ਸਾਡੇ ਅਰਮਾਨ ਮਿੱਟੀ ਵਿੱਚ ਮਿਲਾ ਦਿੱਤੇ ਇਸ ਲੜਾਈ ਵਿੱਚ ਬਲੋਚ ਰੈਜੀਮੈਂਟ ਦਾ ਲੈਫਟੀਨੈਂਟ ਜਨਰਲ ਗੁਲਾਬ ਹੁਸੈਨ ਮਾਰਿਆ ਗਿਆ ਉਸ ਨਾਲ ਮੇਜਰ ਮੁਹੰਮਦ ਜਾਇਫ ਅਤੇ ਕੈਪਟਨ ਆਰਿਫ ਸਲੀਮ ਵੀ ਮਾਰੇ ਗਏ ਇਸ ਤੋਂ ਅਗਲੀ ਪੱਕੀ ਪੋਸਟ ਤੇ ਵੀ ਸਿੰਘ ਇੰਨੀ ਬਹਾਦਰੀ ਨਾਲ ਲੜੇ ਕਿ ਸਾਡੇ ਫੌਜ ਦੇ ਪੈਰ ਉਖੜ ਗਏ ਇਹ ਹੈ ਅਰਦਾਸ ਦੀ ਸ਼ਕਤੀ ਇਹ ਸਾਰੀ ਅਰਦਾਸ ਦੀ ਵਾਰਤਾ ਜਨਰਲ ਸਾਹਿਬ ਨੇ ਲੜਾਈ ਤੋਂ ਵਿਹਲੇ ਹੋ ਕੇ ਆਪਣੇ ਪਰਿਵਾਰ ਵਿੱਚ ਸੁਣਾਈ ਤੇ ਉਹਨਾਂ ਦੇ ਚਾਚਾ ਕਰਨਲ ਅਜਾਇਬ ਸਿੰਘ ਜੀ ਨੇ ਖੁਦ ਸਾਡੇ ਘਰ ਆ ਕੇ ਬਾਪੀ ਜੀ ਬਾਪੂ ਜੀ ਨੂੰ ਦੱਸੀ ਅਤੇ ਮੈਂ ਖੁਦ ਇਹ ਗੱਲ ਉੱਥੇ ਸੁਣੀ ਜਿਹੜੇ ਪਾਕਿਸਤਾਨੀ ਫੌਜੀ ਫੌਜੀ ਕੈਦ ਕੀਤੇ ਗਏ ਉਹ ਬਹੁਤ ਸਾਰੇ ਅਖੰਡਰ ਭਾਰਤ ਦੇ ਫੌਜੀ ਜਨਰਲ ਸਾਹਿਬ ਦੇ ਵਾਕਿਫ ਨਿਕਲੇ ਜਦੋਂ ਉਹਨਾਂ ਨੂੰ ਜਰਨਲ ਹਰਬਖਸ਼ ਸਿੰਘ ਨੇ ਹਾਰ ਦਾ ਕਾਰਨ ਪੁੱਛਿਆ ਤਾਂ ਉਹਨਾਂ ਕਿਹਾ ਕਿ ਸਰਦਾਰ ਸਾਹਿਬ ਖੁਦਾ ਤੁਹਾਡੇ ਵੱਲ ਹੈ ਤੁਹਾਡੀ ਫੌਜ ਵਿੱਚ ਅੱਡ-ਅੱਡ ਸੂਬਿਆਂ ਦੇ ਹਿੰਦੂ ਵੀ ਹਨ ਪਰ ਖੁਦਾ ਦੀ ਕਸਮ ਸਾਨੂੰ ਸਿੱਖਾਂ ਤੋਂ ਸਵਾ ਹੋਰ ਕੁਝ ਨਹੀਂ ਦਿਸਿਆ ਅਸੀਂ ਦੇਖਦੇ ਹਾਂ ਸਾਡੇ ਗੋਲੇ ਤੁਹਾਡੇ ਵਿੱਚ ਗਿਰਦੇ ਹਨ ਪਰ ਕੋਈ ਨੁਕਸਾਨ ਨਹੀਂ ਹੁੰਦਾ ਪਰ ਤੁਹਾਡਾ ਹਰ ਗੋਲਾ ਸਾਡਾ ਟੈਂਕ ਪਾੜ ਦਿੰਦਾ ਹੈ ਸਰਦਾਰ ਸਾਹਿਬ ਖੁਦਾ ਤੁਹਾਡੇ ਵੱਲ ਹੈ ਅਜਿਹੀ ਹੀ ਅਰਦਾਸ ਮਹਾਰਾਜਾ ਰਣਜੀਤ ਸਿੰਘ ਨੇ ਦੁਸ਼ਹਿਰੇ ਦੀ ਲੜਾਈ ਵੇਲੇ ਅਟਕ ਦਰਿਆ ਵਿੱਚ ਪਾਣੀ ਚੜ ਜਾਣ ਵੇਲੇ ਕੀਤੀ ਸੀ ਅਰਦਾਸ ਗੁਰੂ ਦਰ ਪ੍ਰਵਾਨ ਹੋਈ ਅਤੇ ਪਾਣੀ ਉਤਰ ਗਿਆ ਖਾਲਸੇ ਦੀ ਫਤਿਹ ਹੋਈ ਪਰ ਕਾਮਰੇਡੀ ਬਿਰਤੀ ਵਾਲੇ ਅਤੇ ਵਿਗਿਆਨ ਦੀ ਕਸਵੱਟੀ ਤੇ ਧਰਮ ਨੂੰ ਪਰਖਣ ਵਾਲੇ ਤਰਕਵਾਦੀ ਸੋਚ ਨੂੰ ਪਰਨਾਏ ਦਾੜੀ ਕੇਸਾਂ ਵਾਲੇ ਵੀਰ ਇੱਕ ਕਦ ਮੰਨਣ ਨੂੰ ਤਿਆਰ ਹਨ ਸੰਤਾਂ ਦੇ ਕੌਤਕ ਦੀ ਕਿਤਾਬ ਦੇ ਪੰਨੇ 177 ਤੇ ਇੰਦਰ ਸਿੰਘ ਘੱਗਾ ਲਿਖਦੇ ਹਨ ਕਿ ਢਾਡੀ ਦਇਆ ਸਿੰਘ ਦਿਲਵਰ ਨੇ ਇਹ ਪ੍ਰਸੰਗ ਸੁਣਾ ਕੇ ਮੇਰੇ ਸਤਿਗੁਰਾਂ ਨੂੰ ਕੱਖੋਂ ਹੋਲੇ ਕਰ ਦਿੱਤਾ ਸਿੱਧਾ ਆਖਿਆ ਕਿ ਸਤਿਗੁਰੂ ਨੂੰ ਰਣਜੀਤ ਸਿੰਘ ਦੇ ਪੈਰਾਂ ਵਿੱਚ ਬਿਠਾ ਦਿੱਤਾ ਜਰਾ ਸੋਚੋ ਰਣਜੀਤ ਸਿੰਘ ਦੇ ਆਖੇ ਲੱਗ ਕੇ ਬਹੁਤ ਵੱਡਾ ਦਰਿਆ ਅਟਕ ਗਿਆ ਪਰ ਸਮਰੱਥ ਗੁਰੂ ਦੇ ਆਖੇ ਲੱਗ ਕੇ ਇੱਕ ਨਿੱਕਾ ਜਿਹਾ ਬਰਸਾਤੀ ਨਾਲਾ ਸਰਸਾ ਵੀ ਰੁਕ ਨਾ ਸਕਿਆ ਇੰਦਰ ਸਿੰਘ ਘੱਗਾ ਦੀ ਲਿਖਤ ਦਾ ਕੀ ਮਤਲਬ ਕੱਢਿਆ ਜਾਏ ਕਿ ਗੁਰੂ ਬਰਸਾਤੀ ਨਾਲਾ ਰੋਕਣ ਦੇ ਸਮਰੱਥ ਨਹੀਂ ਸੀ ਪਰ ਜੇ ਗੁਰਬਾਣੀ ਨੂੰ ਵਿਚਾਰੀਏ ਤਾਂ ਪਤਾ ਲੱਗੇਗਾ ਮਹਿਮਾ ਕਹੀ ਨਾ ਜਾਏ ਗੁਰ ਸਮਰੱਥ ਦੇਵ ਗੁਰਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਪੇਵ ਅੰਗ 522 ਜਾਮ ਗੁਰੂ ਹੈ ਵਲ ਤਨੇ ਕਿਆ ਗਾਰਬ ਦੀਜੈ ਜਾਮ ਗੁਰੂ ਹੈ ਵੱਲ ਲਖ ਬਾਹੀ ਕਿਆ ਕੀਜੇ ਅੰਗ 1399 ਗੁਰੂ ਨੇ ਕਰਕੇ ਦਿਖਾ ਦਿੱਤਾ 1971 ਦੀ ਜੰਗ ਵੇਲੇ ਪਾਕਿਸਤਾਨੀ ਦਰਨਿਆਲ ਨਿਆਜ਼ੀ 90000 ਫੌਜ ਕਈ ਮਹੀਨਿਆਂ ਦਾ ਰਾਸ਼ਨ ਹੋਣ ਦੇ ਬਾਵਜੂਦ ਅਤੇ ਬੇਤਹਾਸ਼ਾ ਗੋਲਾ ਸਿੱਕਾ ਬਰੂਦ ਹੁੰਦਿਆਂ ਸਮਰਪਣ ਕਰ ਗਿਆ ਇਹ ਸਮਰੱਥ ਗੁਰੂ ਦਸ਼ਮੇਸ਼ ਪਿਤਾ ਹੈ ਜਿਸ ਨੇ ਕੇਵਲ 40 ਸਿੰਘਾਂ ਨਾਲ ਦੁਸ਼ਮਣਾਂ ਦੀ 10 ਲੱਖ ਫੌਜ ਨੂੰ ਦਿਨ ਭਰ ਗੜੀ ਦੇ ਬਾਹਰ ਰੱਖਿਆ ਤੇ ਗੜੀ ਤੇ ਹਾਵੀ ਨਹੀਂ ਹੋਣ ਦਿੱਤਾ ਕੱਗਾ ਜੀ ਕੋਈ ਹੈ ਸੰਸਾਰ ਵਿੱਚ ਮਿਸਾਲ ਗੁਰੂ ਕੋਲ ਕੋਈ ਰਾਕਟ ਮਿਜ਼ਾਈਲ ਜਾਂ ਐਟਮ ਬੰਬ ਸੀ ਪਰ ਜਦ ਕਾਮਰੇਡ ਸੋਚ ਅਨੁਸਾਰ ਗੁਰੂ ਨੂੰ ਹੱਡ ਚੰਮ ਦਾ ਪੁਤਲਾ ਹੀ ਸਮਝਿਆ ਜਾਵੇ ਹਰ ਗੁਰ ਮੂਰਤ ਏਕਾ ਵਰਤੈ ਨਾਨਕ ਹਰ ਗੁਰ ਪਾਇਆ ਅੰਗ 1043 ਨੂੰ ਮੰਨਣ ਲਈ ਅਕਲ ਦੇ ਦਰਵਾਜ਼ੇ ਬੰਦ ਕਰ ਲਏ ਜਾਣ ਤਾਂ ਘੱਗੇ ਵਾਲੇ ਸਿੱਟੇ ਹੀ ਕੱਢੇ ਜਾਣਗੇ ਘੱਗਾ ਜੀ ਦੇ ਕਥਨ ਅਨੁਸਾਰ ਸਰਸਾ ਦਾ ਬਰਸਾਤੀ ਨਾਲਾ ਗੁਰੂ ਸਾਹਿਬ ਰੋਕ ਨਹੀਂ ਸਕੇ ਪਰ ਨਾਲੇ ਤੋਂ ਕਈ ਗੁਣਾ ਵੱਡੀ ਜਮਨਾ ਨਦੀ ਪਿਛਲੇ 300 ਸਾਲਾਂ ਤੋਂ ਗੁਰੂ ਸਾਹਿਬ ਦਾ ਹੁਕਮ ਮੰਨ ਕੇ ਪੌਂਟਾ ਸਾਹਿਬ ਦੇ ਗੁਰੂ ਦਰਬਾਰ ਕੋਲੋਂ ਸਾਹ ਘੁੱਟ ਕੇ ਸ਼ਾਂਤ ਵਗ ਰਹੀ ਹੈ ਸ਼ਾਇਦ ਘੱਗਾ ਜੀ ਕੋਲੇ ਕੋਈ ਤਰਕ ਹੋਵੇ ਕਿ ਸਿੰਚਾਈ ਵਿਭਾਗ ਦੇ ਕਿਸੇ ਅਫਸਰ ਨੇ ਇੱਥੇ ਜਮਨਾ ਨੂੰ ਜਾਂ ਇਸ ਦੇ ਪਾਣੀ ਨੂੰ ਸਲੈਂਸਰ ਲਗਾਇਆ ਹੋਇਆ ਹੈ ਜਿਸ ਕਰਕੇ ਉਹ ਸ਼ਾਂਤ ਵਗ ਰਹੀ ਹੈ ਕਲਗੀਆਂ ਵਾਲਾ ਰਣਜੀਤ ਸਿੰਘ ਦੇ ਪੈਰਾਂ ਵਿੱਚ ਕਿਵੇਂ ਬਿਠਾ ਦਿੱਤਾ ਤਾਂ ਬੈਠ ਜਾ ਜੇ ਰਣਜੀਤ ਸਿੰਘ ਨੇ ਗਲ ਵਿੱਚ ਪੱਲਾ ਪਾ ਕੇ ਅਰਦਾਸ ਕੀਤੇ ਬਗੈਰ ਹੀ ਦਰਿਆ ਟਕਾ ਦਿੱਤਾ ਹੁੰਦਾ ਵਡਿਆਈ ਗੁਰੂ ਦੀ ਹੈ ਕਿ ਸਿੱਖ ਦੀ ਰਹੀ ਗੱਲ ਸਰਸਾ ਰੁਕਣ ਦੀ ਕੱਗਾ ਜੀ ਗੁਰੂ ਨੂੰ ਆਪਣੀ ਅਕਲ ਦੀ ਮੋਰੀ ਵਿੱਚੋਂ ਕੱਢ ਕੇ ਨਾ ਆਪ ਮੂਰਖ ਬਣੋ ਨਾ ਲੋਕਾਂ ਨੂੰ ਮੂਰਖ ਬਣਾਓ ਗੁਰੂ ਨੇ ਇਤਿਹਾਸ ਸਿਰਜਣਾ ਸੀ ਜਿਸ ਨੂੰ ਦੇਖ ਕੇ ਖਾਲਸੇ ਨੇ ਜੀਵਨ ਜਿਉਣਾ ਸੀ ਕਿ ਜਦ ਕੋਈ ਮਦਦਗਾਰ ਨਾ ਹੋਵੇ ਕੋਈ ਸੰਸਾਰੀ ਸਹਾਰਾ ਨਾ ਰਹੇ ਕੁਦਰਤ ਵੀ ਕਰੋਪ ਹੋ ਜਾਵੇ ਤਾਂ ਚੜ੍ਹਦੀ ਕਲਾ ਵਿੱਚ ਰਹਿ ਕੇ ਆਪਣੇ ਲਕਸ਼ ਦੀ ਪੂਰਤੀ ਲਈ ਦ੍ਰਿੜਤਾ ਕਿਵੇਂ ਦੀ ਹੈ ਇਸੇ ਇਤਿਹਾਸ ਨੂੰ ਦੇਖ ਕੇ ਖਾਲਸੇ ਨੇ ਛੋਟੇ ਤੇ ਵੱਡੇ ਕੱਲੂ ਘਾਰੇ ਚੱਲੇ ਇਸੇ ਇਤਿਹਾਸ ਨੂੰ ਦੇਖ ਕੇ ਸਾਰਾ ਗੜੀ ਦੇ 21 ਸਿੰਘਾਂ ਨੇ 10000 ਪਠਾਣਾ ਦਾ ਮੁਕਾਬਲਾ ਕੀਤਾ ਇਸੇ ਇਤਿਹਾਸ ਨੂੰ ਦੇਖ ਕੇ ਹੀ ਬਲੂ ਸਟਾਰ ਆਪਰੇਸ਼ਨ ਵੇਲੇ ਵਾਲੇ ਦੇ ਕੇਵਲ 200 ਜੁਝਾਰੂ ਸਿੰਘਾਂ ਨੇ 70000 ਤੋਪਾਂ ਟੈਂਕਾਂ ਨਾਲ ਲੈਸ ਭਾਰਤੀ ਫੌਜ ਦਾ ਮੂੰਹ ਪਵਾ ਦਿੱਤਾ ਜਿਨ੍ਹਾਂ ਦੀ ਜਬਾਜੀ ਬਹਾਦਰੀ ਨੂੰ ਦੇਖ ਕੇ ਜਨਰਲ ਬਰਾੜ ਵੀ ਆਸ਼ਸ਼ ਕਰ ਉੱਠਿਆ ਸਾਰੇ ਪੰਥ ਨੇ ਸੰਤ ਜਰਲੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਨੂੰ 20ਵੀਂ ਸਦੀ ਦਾ ਮਹਾਨ ਸਿੱਖ ਦਾ ਖਿਤਾਬ ਦਿੱਤਾ ਹੈ ਤੇ ਤੇਰਾ ਬਣਾਇਆ ਸਿੱਖਾਂ ਦਾ ਆਕਾਸ਼ ਗੰਗਾ ਦਾ ਧਰੂ ਤਾਰਾ ਕਾਲਾ ਫਗਾਨਾ ਇਸ ਮਹਾਨ ਸਿੱਖ ਦਾ ਆਪਣੀ ਲਿਖਤਾਂ ਵਿੱਚ ਮਜ਼ਾਕ ਅਡਾਉਂਦਾ ਸਿੱਖ ਇਤਿਹਾਸ ਨਾਲ ਜਿਹੜੀਆਂ ਨੌਂਦਰਾ ਮਾਰ ਕੇ ਜੋ ਖਿਲਵਾੜ ਕੱਗਾ ਜਾਂ ਇਸ ਦੇ ਕਾਮਰੇਡੀ ਸਾਥੀ ਕਰ ਰਹੇ ਹਨ ਅੱਜ ਦੀ ਸਿੱਖ ਸੰਗਤ ਲਈ ਇਹ ਗੱਲਾਂ ਨਵੀਆਂ ਹਨ ਅਸੀਂ ਪਿਛਲੇ 50-60 ਸਾਲ ਤੋਂ ਪ੍ਰੀਤ ਲੜੀ ਦੇ ਪਾਠਕਾਂ ਤੋਂ ਇਹ ਸੁਣਦੇ ਆ ਰਹੇ ਹਾਂ ਕਿ ਇੰਦਰ ਸਿੰਘ ਕੱਗਾ ਦਾ ਸਾਰਾ ਇਲਾਕਾ ਹੀ ਕਾਮਰੇਡਾਂ ਦਾ ਗੜ ਹੈ ਇਸ ਤੋਂ ਹੋਰ ਕੀ ਆਸ ਕੀਤੀ ਜਾ ਸਕਦੀ ਹੈ ਕੱਗੇ ਨੂੰ 40 ਬੰਦਿਆਂ ਨਾਲ ਜੇ ਕਿਤੇ ਚਮਕੌਰ ਦੀ ਗੜੀ ਵਿੱਚ ਵਾੜ ਕੇ ਕੇਵਲ 1000 ਬੰਦੇ ਹੀ ਛੱਡ ਦਿੱਤੇ ਜਾਣ ਤਾਂ ਇਸ ਦੀ ਅਕਲ ਟਿਕਾਣੇ ਆ ਜਾਵੇਗੀ ਜਦ ਮੇਰਾ ਇਹ ਲੇਖ ਖਾਲਸਾ ਖੰਡੇ ਧਾਰ ਮਾਸਿਕ ਵਿੱਚ ਛਪਿਆ ਤਾਂ ਇੰਦਰ ਸਿੰਘ ਘੱਗਾ ਦਾ ਪ੍ਰਤੀਕਰਮ ਇੰਡੀਆ ਅਵੇਅਰਨੈਸ ਦੇ ਜਨਵਰੀ 2007 ਦੇ ਪੰਨਾ 18 ਅਤੇ 23 ਤੇ ਇਸ ਤਰ੍ਹਾਂ ਸੀ ਨੰਬਰ 1 ਅਰਦਾਸ ਤਾਂ ਪਾਕਿਸਤਾਨੀ ਵੀਰਾਂ ਨੇ ਵੀ ਖੁਦਾ ਅਗੇ ਕੀਤੀ ਹੋਵੇਗੀ ਇਸੇ ਤਰ੍ਹਾਂ ਹਿੰਦੂ ਅਫਸਰਾਂ ਨੇ ਵੀ ਪਰਮਾਤਮਾ ਅਗੇ ਜ਼ਰੂਰ ਕੀਤੀ ਹੋਵੇਗੀ ਦੋਵੇਂ ਧਿਰਾਂ ਰੱਬ ਨੂੰ ਰੱਬ ਨਾਲ ਲੜਾ ਰਹੀਆਂ ਹਨ ਰੱਬ ਨੇ ਪੱਖਪਾਤ ਕਰਕੇ ਸਿੱਖਾਂ ਨੂੰ ਜਿਤਾ ਦਿੱਤਾ ਇਸ ਦਾ ਮਤਲਬ ਰੱਬ ਸਾਰਿਆਂ ਦਾ ਸਾਂਝਾ ਨਹੀਂ ਬਕੌਲ ਜਰਨਲ ਸਾਹਿਬ ਜਨਰਲ ਘਰਬਖਸ਼ ਸਿੰਘ ਜੀ ਦੀ ਟ੍ਰਿਬਿਊਨ ਅਖਬਾਰ ਦੀ ਰਿਪੋਰਟ ਅਨੁਸਾਰ ਅਸੀਂ ਸਾਰੇ ਸਿੱਖ ਅਫਸਰਾਂ ਨੇ ਸਿੱਖ ਸਿਪਾਹੀਆਂ ਨੂੰ ਆਪਣੇ ਪੰਜਾਬ ਲਈ ਆਪਣੇ ਧਾਰਮਿਕ ਸਥਾਨਾਂ ਲਈ ਆਪਣੀਆਂ ਧੀਆਂ ਭੈਣਾਂ ਦੀ ਇੱਜ਼ਤ ਬਚਾਉਣ ਦੀ ਖਾਤਰ ਮਰ ਮਿਟਣ ਦੀਆਂ ਕਸਮਾਂ ਚੁਕਾਈਆਂ ਅਕਾਲ ਪੁਰਖ ਨੇ ਕਿਰਪਾ ਕੀਤੀ ਸਾਡੀ ਇੱਜ਼ਤ ਬਚ ਗਈ ਭਾਈ ਕਮਰ ਅਜੀਤ ਸਿੰਘ ਜੀ ਦੀ ਅਰਦਾਸ ਵਿੱਚ ਦਰਿਆ ਅਟਕ ਨੂੰ ਰੋਕ ਲੈਣ ਦੀ ਸ਼ਕਤੀ ਹੈ ਤਾਂ ਪੰਜਾਬ ਵਿੱਚ ਬਹੁਤ ਸਾਰੇ ਹੜ੍ਹ ਆਏ ਹਨ ਅਜੇ ਹੁਣੇ ਹੀ ਸੁਨਾਮੀ ਲਹਿਰ ਨੇ ਬਹੁਤ ਭਾਰੀ ਨੁਕਸਾਨ ਕੀਤਾ ਇਹਨਾਂ ਨੇ ਉਦੋਂ ਅਰਦਾਸ ਕਰਕੇ ਲੋਕਾਂ ਨੂੰ ਕਿਉਂ ਨਾ ਬਚਾ ਲਿਆ ਅਤੇ ਇਸੇ ਤਰ੍ਹਾਂ ਹੀ ਹੋਰ ਬਹੁਤ ਦਲੀਲਾਂ ਦਿੱਤੀਆਂ ਜਾ ਸਕਦੀਆਂ ਹਨ ਮੇਰੇ ਨਾਲ 13 ਦਸੰਬਰ ਨੂੰ ਹੋਈ ਨਿੱਜੀ ਮੁਲਾਕਾਤ ਵੇਲੇ ਵੀ ਇਹਨਾਂ ਨੇ ਕਿਹਾ ਕਿ ਪਿਛਲੇ 50 ਸਾਲਾਂ ਤੋਂ ਸਿੱਖ ਪਾਕਿਸਤਾਨ ਵਿੱਚ ਰਹਿ ਗਏ ਗੁਰਧਾਮਾਂ ਦੇ ਖੁੱਲੇ ਦਰਸ਼ਨ ਦਿਦਾਰੇ ਅਤੇ ਸੰਭਾ ਸੰਭਾਲਤਾ ਲਈ ਅਰਦਾਸ ਕਰਦੇ ਆ ਰਹੇ ਹਨ ਕੀ ਅਰਦਾਸ ਪੂਰੀ ਹੋ ਗਈ ਨੰਬਰ 1 ਅਤੇ 3 ਦੇ ਅੱਗੇ ਹੀ ਟਿੱਪਣੀ ਪੜ੍ਹ ਕੇ ਪਾਠਕ ਆਪ ਹੀ ਅੰਦਾਜ਼ਾ ਲਾ ਲੈਣ ਕਿ ਪ੍ਰਮਾਤਮਾ ਤੇ ਭਰੋਸਾ ਰੱਖਣ ਵਾਲਾ ਕੋਈ ਵੀ ਧਾਰਮਿਕ ਵਿਅਕਤੀ ਇਸ ਤਰ੍ਹਾਂ ਦੀ ਟਿੱਪਣੀ ਕਰ ਸਕਦਾ ਹੈ ਜਿਹੀਆਂ ਟਿੱਪਣੀਆਂ ਕੇਵਲ ਕਾਰਲ ਮਾਰਕਸ ਅਤੇ ਲੈਨਿਨਵਾਦ ਦੇ ਪੁਜਾਰੀ ਕਾਮਰੇਡ ਹੀ ਕਰ ਸਕਦੇ ਹਨ ਜੋ ਕਿ ਇੰਦਰ ਸਿੰਘ ਕੱਗੇ ਅਤੇ ਇਸ ਦੇ ਸਮਰਥਕਾਂ ਸਮਰਥਕਾਂ ਦੇ ਦਿਮਾਗ ਵਿੱਚ ਪੂਰੀ ਤਰ੍ਹਾਂ ਸਮਾਈ ਹੋਈ ਹੈ ਇੱਕ ਪਾਸੇ ਅਕਾਰਨ ਸਾਡੇ ਦੇਸ਼ ਤੇ ਚੜ੍ਹਾਈ ਕਰਕੇ ਆਈ ਪਾਕਿਸਤਾਨੀ ਫੌਜ ਹੈ ਦੂਸਰੇ ਪਾਸੇ ਸਵੈ ਰੱਖਿਆ ਲਈ ਕੀਤੀ ਗੁਰੂ ਦੇ ਸਿੱਖ ਦੀ ਅਰਦਾਸ ਇੱਕ ਸਧਾਰਨ ਬੰਦਾ ਵੀ ਸਮਝ ਸਕਦਾ ਹੈ ਪ੍ਰਮਾਤਮਾ ਦੀ ਕਿਰਪਾ ਕਿਸ ਤੇ ਹੋਵੇਗੀ ਪਰ ਕਾਮਰੇਡ ਕੱਗਾ ਨੂੰ ਕੌਣ ਸਮਝਾਵੇਗਾ ਨੰਬਰ 2 ਦੀ ਟਿੱਪਣੀ ਨੂੰ ਜੇ ਸੋਚ ਨਾਲ ਵਿਚਾਰੀਏ ਤਾਂ ਜਰਨਲ ਹਰਬਖਸ਼ ਸਿੰਘ ਜੀ ਕਹਿ ਰਹੇ ਹਨ ਕਿ ਅਕਾਲ ਪੁਰਖ ਨੇ ਕਿਰਪਾ ਕੀਤੀ ਸਾਡੀ ਇੱਜ਼ਤ ਬਚ ਗਈ ਹੁਣ ਕੱਗਾ ਹੀ ਦੱਸੇ ਕਿ ਜਦ ਸਭ ਕੁਝ ਬੰਦੇ ਦੀ ਆਪਣੀ ਹਿੰਮਤ ਨਾਲ ਹੀ ਹੁੰਦਾ ਹੈ ਤਾਂ ਫਿਰ ਜਰਨਲ ਸਾਹਿਬ ਨੂੰ ਅਕਾਲ ਪੁਰਖ ਨੂੰ ਵਿੱਚ ਲਿਆਉਣ ਦੀ ਕੀ ਲੋੜ ਪੈ ਗਈ ਇਸ ਤੋਂ ਵੱਧ ਹੋਰ ਸਬੂਤ ਦੀ ਕੀ ਲੋੜ ਹੈ ਕਿ ਜਰਨਲ ਸਾਹਿਬ ਨੇ ਅਰਦਾਸ ਕੀਤੀ ਸੀ ਕਿ ਅਕਾਲ ਪੁਰਖ ਤੂੰ ਮੇਰ ਕਰ ਇਸ ਤੋਂ ਵੱਧ ਸਬੂਤ ਦੀ ਲੋੜ ਹੀ ਨਹੀਂ ਕਿ ਜਨਰਲ ਸਾਹਿਬ ਨੇ ਅਰਦਾਸ ਕੀਤੀ ਸੀ ਕਿ ਨਹੀਂ ਕੀਤੀ ਸੀ ਸਿੱਖ ਇਤਿਹਾਸ ਨਾਲ ਥੋੜੀ ਜਿਹੀ ਵਾਕਫੀਅਤ ਰੱਖਣ ਵਾਲੇ ਨੂੰ ਪਤਾ ਹੈ ਕਿ ਕਸਮਾਂ ਖਾਣੀਆਂ ਸਿੱਖਾਂ ਦੇ ਜੀਵਨ ਦਾ ਹਿੱਸਾ ਨਹੀਂ ਸਾਰੇ ਸਿੱਖ ਇਤਿਹਾਸ ਵਿੱਚ ਹਰ ਥਾਂ ਔਕੜ ਵੇੜੇ ਅਰਦਾਸ ਹੀ ਕੀਤੀ ਹੈ ਕਿਤੇ ਵੀ ਕਸਮਾਂ ਖਾਣ ਵਾਲੀ ਗੱਲ ਸਿੱਖ ਇਤਿਹਾਸ ਵਿੱਚ ਦਰਜ ਨਹੀਂ ਕਸਮਾਂ ਖਾਣਾ ਕਾਮਰੇਡੀ ਸੰਕਲਪ ਹੈ ਜਨਰਲ ਹਰਬਖਸ਼ ਸਿੰਘ ਜੀ ਵੱਲੋਂ ਕਸਮ ਖਾਣ ਤੇ ਫੌਜੀਆਂ ਨੂੰ ਕਸਮ ਖਵਾਉਣ ਦੀ ਗੱਲ ਕਿਤੇ ਵੀ ਪੰਜਾਬੀ ਟ੍ਰਿਬਿਊਨ ਵਿੱਚ ਨਹੀਂ ਆਈ ਇਹ ਕੱਗੇ ਦੇ ਖਪਤੀ ਦਿਮਾਗ ਦੀ ਕਾਢ ਹੈ ਜਦ ਕਿ ਗੁਰੂ ਮਹਾਰਾਜ ਬਾਰ-ਬਾਰ ਕਹਿ ਰਹੇ ਹਨ ਕਿ ਪਰਮੇਸ਼ਰ ਜੀ ਮੇਰੀ ਇਹ ਅਰਦਾਸ ਹੈ ਜੀ ਜੇ ਤੁਹਾਨੂੰ ਚੰਗੀ ਲੱਗੇ ਤਾਂ ਪ੍ਰਵਾਨ ਕਰੋ ਜੀ ਫਿਰ ਮਹਾਰਾਜ ਨੇ ਗੁਰਬਾਣੀ ਵਿੱਚ ਇੱਕ ਹੋਰ ਤਰੀਕਾ ਦੱਸਿਆ ਹੈ ਕਿ ਜੇ ਅਰਦਾਸ ਪ੍ਰਵਾਨ ਨਹੀਂ ਹੁੰਦੀ ਤਾਂ ਮੰਗਤਿਆਂ ਵਾਂਗ ਢੀਠ ਬਣ ਜਾਵੇ ਜਿਨ੍ਹਾਂ ਗੁਰਮਖਾਂ ਨੇ ਜ਼ਿੰਦਗੀ ਵਿੱਚ ਕਦੇ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ ਕੀਤਾ ਹੈ ਉਹ ਕਦੇ ਵੀ ਅਜਿਹੀ ਕੁਤਰਕ ਅਰਦਾਸ ਬਾਰੇ ਨਹੀਂ ਸੋਚ ਸਕਦੇ ਕਿਉਂਕਿ ਗੁਰਬਾਣੀ ਵਿੱਚ ਪੈਰ ਪੈਰ ਤੇ ਅਰਦਾਸ ਦੀ ਮਹੱਤਤਾ ਅਰਦਾਸ ਕਰਨ ਦੀ ਵਿਧੀ ਵੀ ਲਿਖੀ ਹੈ ਦੁਇ ਕਰ ਜੋੜ ਕਰੂੰ ਅਰਦਾਸ ਤੁਧ ਭਾਵੈ ਤਾਂ ਆਣਹਿ ਰਾਸ ਅੰਗ 737 ਇੱਕ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ ਮੈਂ ਦੀਜੇ ਨਾਮ ਨਿਵਾਸ ਹਰ ਗੁਣ ਗਾਵਸੀ ਅੰਗ 752 ਕੱਗਾ ਜੀ ਦੇ ਦਿਮਾਗ ਵਿੱਚ ਬੈਂਕ ਦਾ ਏਟੀਐਮ ਕਾਰਡ ਵੜਿਆ ਹੋਇਆ ਹੈ ਕਿ ਜਿਸ ਤਰ੍ਹਾਂ ਕਾਰਡ ਪਾਇਆ ਤੇ ਉਸੇ ਟਾਈਮ ਪੈਸੇ ਬਾਹਰ ਆ ਜਾਂਦੇ ਹਨ ਇਸੇ ਤਰ੍ਹਾਂ ਹੀ ਅਰਦਾਸ ਕਰਨ ਨਾਲ ਕੰਮ ਉਸੇ ਟਾਈਮ ਬਣ ਜਾਣਾ ਚਾਹੀਦਾ ਜੇ ਇਸ ਤਰ੍ਹਾਂ ਹੋਵੇ ਤਾਂ ਇਹ ਅਰਦਾਸ ਨਾ ਹੋਈ ਇਹ ਤੇ ਹੁਕਮ ਹੋ ਗਿਆ हे ਪ੍ਰਮਾਤਮਾ ਮੇਰੀ ਇਹ ਅਰਦਾਸ ਹੈ ਪੂਰੀ ਕਰ ਨਹੀਂ ਤੇ ਵਾਰੰਟ ਕੱਢ ਦੇਵਾਂਗਾ ਮੈਂ ਹੈਰਾਨ ਹਾਂ ਅਜਿਹੀ ਸੋਚ ਵਾਲੇ ਬੰਦੇ ਨੂੰ ਕੱਗੇ ਦੇ ਸਮਰਥਕ ਪ੍ਰੋਫੈਸਰ ਸਾਹਿਬ ਅਤੇ ਸਿੱਖੀ ਦਾ ਮਹਾਨ ਗਿਆਤਾ ਕਿਸ ਹਦਾਰ ਤੇ ਕਹਿੰਦੇ ਹਨ ਜਦ ਕਿ ਗੁਰੂ ਮਹਾਰਾਜ ਬਾਰ-ਬਾਰ ਕਹਿ ਰਹੇ ਹਨ ਕਿ ਪਰਮੇਸ਼ਰ ਜੀ ਮੇਰੀ ਇਹ ਅਰਦਾਸ ਹੈ ਜੇ ਤੁਹਾਨੂੰ ਚੰਗੀ ਲੱਗੇ ਤਾਂ ਪ੍ਰਵਾਨ ਕਰੋ ਜੀ ਫਿਰ ਮਹਾਰਾਜ ਨੇ ਇੱਕ ਹੋਰ ਤਰੀਕਾ ਦੱਸਿਆ ਹੈ ਕਿ ਮੰਗਤੇ ਵਾਂਗ ਢੀਠ ਬਣ ਜਾਵੋ ਕਦੋਂ ਤਾਂ ਖੈਰ ਪਵੇਗੀ ਪਾਵੋ ਦਾਨ ਢੀਠ ਹੋਏ ਮੰਗੋ ਮੁਖ ਲਾਗੇ ਸੰਤ ਰਹਿ ਨਾਰੇ ਜਨ ਨਾਨਕ ਕੋ ਗੁਰ ਪਿਰਪਾ ਧਾਰੀ ਪ੍ਰਭ ਹਾਥ ਦੇ ਨਿਸਤਾਰੇ ਅੰਗ 738 ਇਸ ਲਈ ਖਾਲਸਾ ਪੰਥ ਨੂੰ ਭਰੋਸਾ ਹੈ ਕਿ ਇਹ ਅਰਦਾਸ ਇੱਕ ਦਿਨ ਜ਼ਰੂਰ ਪੂਰੀ ਹੋਵੇਗੀ ਸੋ ਪਿਛਲੇ ਸਮੇਂ ਤੋਂ ਕਰਦਾ ਆ ਰਿਹਾ ਹੈ ਅਤੇ ਅੱਗੇ ਕਰਦਾ ਹੀ ਰਹੇਗਾ ਅਤੇ ਨਾਸਕਤਾ ਦੇ ਅੰਨੇ ਖੂਹ ਵਿੱਚ ਡਿੱਗੇ ਪ੍ਰੋਫੈਸਰ ਕਾਗਾ ਜੀ ਸਿੱਖਾਂ ਨੂੰ ਟਿਚੜਾ ਕਰਦੇ ਰਹਿਣਗੇ ਦੂਸਰੇ ਪਾਸੇ ਜੇ ਬਾਣੀ ਨੂੰ ਵਿਚਾਰੀਏ ਤਾਂ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਆਪ ਆਪਣੀ ਰੱਖਿਆ ਲਈ ਅਰਦਾਸ ਕਰਦੇ ਰਹੇ ਹਨ ਸੁਲੀ ਖਾਨ ਨੇ ਜਦ ਪੰਚਮ ਪਿਤਾ ਵੱਲ ਚੜ੍ਹਾਈ ਕੀਤੀ ਉਸ ਦਾ ਬਾਣੀ ਵਿੱਚ ਇਸ ਤਰ੍ਹਾਂ ਵਰਣਨ ਹੈ ਪ੍ਰਥਮੇ ਮਤਾ ਜੇ ਪਤਰੀ ਚਲਾਵੋ ਦੁਤੀਏ ਮਤਾ ਦੋਇ ਮਾਨੁਖ ਪਹੁੰਚਾਵੋ ਤ੍ਰਿਤੀਏ ਮਤਾ ਕਿਛ ਕਰੋ ਪਾਇਆ ਮੈਂ ਸਭ ਕਿਛ ਛੋੜ ਪ੍ਰਭ ਤੂੰ ਹੀ ਤੇ ਆਇਆ ਅੰਗ 371 ਅਰਥ ਇਸ ਸ਼ਬਦ ਦੇ ਹਨ ਸੁਲੀ ਦੇ ਆਉਣ ਦੀ ਖਬਰ ਸੁਣ ਕੇ ਪਹਿਲਾਂ ਕੁਝ ਸਿੱਖਾਂ ਨੇ ਸਲਾਹ ਦਿੱਤੀ ਕਿ ਕਿਸੇ ਨੂੰ ਚਿੱਠੀ ਦੇ ਕੇ ਅੱਗੇ ਉਸ ਕੋਲ ਕੱਲੂ ਫਿਰ ਕੁਝ ਦੂਸਰੇ ਸਿੱਖਾਂ ਨੇ ਸਲਾਹ ਦਿੱਤੀ ਕਿ ਦੋ ਬੰਦੇ ਅੱਗੇ ਉਸ ਕੋਲ ਘੱਲੋ ਤਾਂ ਕਿ ਉਹ ਸ਼ਾਂਤ ਹੋ ਜਾਵੇ ਤੀਸਰੇ ਕਹਿਣ ਲੱਗੇ ਜੀ ਕੁਛ ਤਾਂ ਉਪਾਅ ਕਰੋ ਉਹ ਆ ਰਿਹਾ ਹੈ ਸਤਿਗੁਰੂ ਜੀ ਦਾ ਉੱਤਰ ਸੀ ਮੈਂ ਸਭ ਕੁਝ ਛੱਡ ਕੇ ਪਰਮੇਸ਼ਰ ਦੀ ਓਟ ਲੈ ਕੇ ਉਸ ਦਾ ਨਾਮ ਤੇ ਆਇਆ ਹੈ ਫਿਰ ਸਤਿਗੁਰੂ ਜੀ ਨੇ ਅਰਦਾਸ ਕੀਤੀ ਸੁਲਹੀ ਤੇ ਨਾਰਾਇਣ ਰਾਖ ਸੁਲਹੀ ਕਾ ਹਾਥ ਕਹੀ ਨਾ ਪਹੁੰਚੇ ਸੁਲਹੀ ਹੋਏ ਮੂਆ ਨਾ ਪਾਕ ਰਹਾਓ ਕਾਠ ਕੁਠਾਰ ਖਸਮ ਸਿਰ ਕਾਟਿਆ ਮੇ ਹੋਏ ਗਿਆ ਹੈ ਖਾਕ ਮੰਦਾ ਚਿਤਵਤ ਚਿਤਵਤ ਪਚਿਆ ਜਿਨ ਰਚਿਆ ਤਿਨ ਦੀਨਾ ਧਾਕ ਪੁੱਤਰ ਮਿੱਤਰ ਧਨ ਕਿਛੂ ਨਾ ਰਹਿਓ ਛੋੜ ਗਿਆ ਸਭ ਭਾਈ ਸਾਕ ਕਹੋ ਨਾਨਕ ਤਿਸ ਪ੍ਰਭ ਬਲਿਹਾਰੀ ਜਿਨ ਜਨ ਕਾ ਕੀਨੋ ਪੂਰਨ ਵਾਕ ਅੰਗ 825 ਪ੍ਰੋਫੈਸਰ ਸਾਹਿਬ ਨੇ ਜੇ ਸਿੱਖ ਇਤਿਹਾਸ ਵਿੱਚ ਪੜਿਆ ਹੈ ਤੇ ਪਤਾ ਹੋਊ ਕਿ ਕਸੂਰ ਤੇ ਚੜ੍ਹਾਈ ਕਰਨ ਤੋਂ ਪਹਿਲਾਂ ਵੀ ਖਾਲਸੇ ਨੇ ਅਰਦਾਸ ਕੀਤੀ ਸੀ ਜਿਸ ਨੂੰ ਪੰਤ ਪ੍ਰਕਾਸ਼ ਦੇ ਕਰਤਾ ਰਤਨ ਸਿੰਘ ਭੰਗੂ ਨੇ ਇਸ ਤਰ੍ਹਾਂ ਲਿਖਿਆ ਹੈ ਤਬ ਖਾਲਸੋ ਗਿਓ ਦਰਬਾਰ ਹਾਥ ਜੋੜ ਸਭ ਇੱਕ ਮਨ ਧਾਰ ਦੀਜੇ ਵਾਕ ਜੋ ਕਰਨੋ ਹੋਈ ਤੂੰ ਸਤਗੁਰ ਹੈ ਹਮ ਸਿੱਖ ਤੋਈ ਕਸੂਰ ਮਾਰਨ ਕੀ ਦੀਜੇ ਆਵਾਜ਼ ਹੈ ਜੋ ਸਿੱਖਨ ਕਰਨੇ ਕਾਜ ਹਾਥ ਜੋੜ ਸਭ ਸੰਗਤ ਖੜੀ ਟੇਕ ਮਥੋ ਕਿਛ ਭੋਏ ਪਰ ਲਪੜੀ ਤੋ ਗੁਰੂ ਗ੍ਰੰਥ ਸਹੀ ਹੈ ਦੇਹੋ ਸਿੱਖ ਸੰਗਤ ਕੋ ਸੱਚ ਵਾਕ ਦੇਹੋ ਅਰਦਾਸ ਪਿੱਛੋਂ ਜਦ ਰੁਮਾਲਾ ਚੁਕਿਆ ਤਾਂ ਸਾਹਮਣੇ ਸ਼ਬਦ ਆਇਆ ਬਸੰਤ ਕੀ ਵਾਰ ਮਹਿਲ ਪੰਜਵਾ ਪੰਜੇ ਬੱਦੇ ਮਹਾਬਲੀ ਕਰ ਸੱਚਾ ਢੋਆ ਇਹ ਉਸ ਵੇਲੇ ਦੇ ਸਿੰਘਾਂ ਦਾ ਗੁਰੂ ਗ੍ਰੰਥ ਸਾਹਿਬ ਤੇ ਭਰੋਸਾ ਸੀ ਜਿਸ ਨਾਲ ਖਾਲਸੇ ਨੇ ਜਿੱਤ ਪ੍ਰਾਪਤ ਕੀਤੀ ਜਿਸ ਤੇ ਕੱਗੇ ਵਰਗੇ ਕਾਮਰੇਡ ਬੰਦੇ ਟਿਚਣਾ ਕਰਦੇ ਨਹੀਂ ਥੱਕਦੇ ਸਾਰਾ ਸ਼ਬਦ ਪੜ੍ਹ ਕੇ ਪਤਾ ਚੱਲਦਾ ਹੈ ਕਿ ਗੁਰੂ ਸਾਹਿਬ ਨੇ ਸੁਲੀ ਖਾਂ ਤੋਂ ਬਚਾਉਣ ਲਈ ਪਰਮੇਸ਼ਰ ਅੱਗੇ ਅਰਦਾਸ ਕੀਤੀ ਜੋ ਪ੍ਰਵਾਨ ਹੋਈ ਅਤੇ ਸੁਲਹੀ ਖਾਨ ਸਣੇ ਘੋੜੇ ਅੱਗ ਨਾਲ ਤਪਦੇ ਪੱਠੇ ਵਿੱਚ ਸੜ ਮਰਿਆ ਪ੍ਰੀਤ ਲੜੀ ਦੇ ਪਾਠਕ ਅਤੇ ਲੈਨਨਵਾਦੀ ਤਰਕਸ਼ੀਲ ਤਰਕ ਮਾਰਦੇ ਅਤੇ ਉਮੀਦ ਹੈ ਘੱਗਾ ਵੀ ਇਹੀ ਤਰਕ ਸਾਡੀ ਲਿਖਤ ਪੜ ਕੇ ਕਰੇਗਾ ਕਿ ਜਦ ਲਾਹੌਰ ਗੁਰੂ ਸਾਹਿਬ ਨੂੰ ਸ਼ਹੀਦ ਕੀਤਾ ਗਿਆ ਉਦੋਂ ਗੁਰੂ ਸਾਹਿਬ ਨੇ ਅਰਦਾਸ ਕਿਉਂ ਨਾ ਕੀਤੀ ਜੇ ਕੀਤੀ ਤਾਂ ਪੂਰੀ ਕਿਉਂ ਨਾ ਹੋਈ ਉਸ ਦਾ ਸਹੀ ਉੱਤਰ ਗੁਰੂ ਸਾਹਿਬ ਜੀ ਹੀ ਦੇ ਸਕਦੇ ਹਨ ਅਸੀਂ ਸਿਰਫ ਇੰਨਾ ਹੀ ਕਹਿ ਸਕਦੇ ਹਾਂ ਸੰਤਨ ਸਿਉ ਬੋਲੇ ਉਪਕਾਰੀ ਮੂਰਖ ਸਿਉ ਬੋਲੇ ਚਖਮਾਰੀ ਸੰਤਨ ਸਿਉ ਬੋਲੇ ਉਪਕਾਰੀ ਮੂਰਖ ਸਿਉ ਬੋਲੇ ਚਖਮਾਰੀ ਅੰਗ 870 ਜਿਉ ਨਿਗੂਰਾ ਬਹੁ ਬਾਤਾਂ ਜਾਣੇ ਉਹ ਹਰ ਦਰਗੇ ਹੈ ਪ੍ਰਸਤੀ ਅੰਗ 528 ਕੱਗੀ ਦੇ ਸਮਰਥਕ ਇੱਕ ਹੋਰ ਬੜੀ ਬੇਹੁਦਾ ਦਲੀਲ ਦਿੰਦੇ ਹਨ ਕਿ ਗੁਰਬਾਣੀ ਕਹਿ ਰਹੀ ਹੈ ਕੋਈ ਮੁਗਲ ਨਾ ਹੋਆ ਅੰਧਾ ਕਿਨੇ ਨਾ ਪਰਚਾ ਲਾਇਆ ਅੰਗ 418 ਕਿ ਜਦ ਬਾਬਰ ਨੂੰ ਕਿਸੇ ਸੰਤ ਦੀ ਦੁਆ ਅਤੇ ਮੰਤਰ ਨਹੀਂ ਰੋ ਸਕਿਆ ਤਾਂ ਵਗਦਾ ਦਰਿਆ ਕਿਸ ਤਰ੍ਹਾਂ ਰੁਕ ਸਕਦਾ ਹੈ ਜੇ ਇਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਮਨ ਚਿੱਤ ਲਗਾ ਕੇ ਕਦੇ ਸਹਿਜ ਪਾਠ ਕੀਤਾ ਹੁੰਦਾ ਤਾਂ ਅਜਿਹੀ ਮੂਰਖਤਾ ਵਾਲੀ ਕਰਤੂਤ ਕਦੇ ਨਾ ਕਰਦੇ ਸ਼ਬਦ ਦਾ ਇਤਿਹਾਸਿਕ ਪਛੋਕੜ ਸ਼ਬਦਾਵਲੀ ਅਤੇ ਸਹੀ ਅਰਥ ਇਸ ਤਰ੍ਹਾਂ ਹਨ ਕੋਟੀ ਹੂੰ ਪੀਰ ਵਰਜ ਰਹਾਏ ਚਾ ਮੀਰ ਸੁਣਿਆ ਧਾਇਆ ਥਾਨ ਮੁਕਾਮ ਜਲੇ ਬਿਜ ਮੰਦਰ ਮੁਛ ਮੁਛ ਕੋਰ ਰੁਲਾਇਆ ਕੋਈ ਮੁਗਲ ਨਾ ਹੁਆ ਅੰਦਾ ਕਿਨੇ ਨਾ ਪਰਚਾ ਲਾਇਆ ਅੰਗ 418 ਬਾਬਰ ਨੇ ਜਦ ਹਿੰਦੁਸਤਾਨ ਤੇ ਚੜ੍ਹਾਈ ਕੀਤੀ ਤਾਂ ਐਮਨਾਬਾਦ ਜੋ ਕਿ ਅੱਜਕੱਲ ਪਾਕਿਸਤਾਨ ਵਿੱਚ ਹੈ ਉਸ ਐਮਨਾਬਾਦ ਦੇ ਨਵਾਬ ਨੂੰ ਵੀ ਪਤਾ ਲੱਗ ਗਿਆ ਕਿ ਮੀਰ ਅਮੀਰ ਬਾਬਰ ਧਾਈ ਕਰਕੇ ਆ ਰਿਹਾ ਹੈ ਸਰਕਾਰੀ ਟੁਕੜਿਆਂ ਤੇ ਪੜਨ ਵਾਲੇ ਸੰਤ ਜੋਤਸ਼ੀ ਅਤੇ ਪੀਰ ਕਹਿਣ ਲੱਗੇ ਫਿਕਰ ਨਾ ਕਰੋ ਅਸੀਂ ਆਪਣੇ ਜੰਤਰ ਮੰਤਰ ਅਤੇ ਦੁਆ ਨਾਲ ਕੁਝ ਨਹੀਂ ਹੋਣ ਦੇਵਾਂਗੇ ਹਮਲਾਵਰਾਂ ਨੂੰ ਅੰਨੇ ਕਰ ਦੇਵਾਂਗੇ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਦੱਸ ਰਹੇ ਹਨ ਕਿ ਅਨੇਕਾਂ ਪੀਰਾਂ ਨੇ ਆਪਣਾ ਸਾਰਾ ਜ਼ੋਰ ਲਾਇਆ ਪਰ ਕੋਈ ਵੀ ਬਾਬਰ ਦੀ ਫੌਜ ਨੂੰ ਅੱਗੋਂ ਅੰਨਾ ਨਾ ਕਰ ਸਕਿਆ ਨਾ ਉਸ ਨੂੰ ਅੱਗੇ ਵਧਣ ਤੋਂ ਰੋਕ ਸਕਿਆ ਅਤੇ ਨਾ ਹੀ ਉਹਨਾਂ ਤੇ ਕੋਈ ਜੰਤਰਾ ਮੰਤਰਾਂ ਦਾ ਅਸਰ ਹੋਇਆ ਬਾਬੇ ਨੇ ਲੜਾਈ ਜਿੱਤੀ ਤੇ ਬੜੇ ਸੁੰਦਰ ਆਲੀਸ਼ਾਨ ਅਸਥਾਨ ਮਹਿਲ ਅਤੇ ਇਮਾਰਤਾਂ ਸਾੜ ਦਿੱਤੀਆਂ ਸ਼ਹਿਜਾਦਿਆਂ ਨੂੰ ਟੋਟੇ-ਟੋਟੇ ਕਰ ਦਿੱਤਾ ਨਾ ਕੋਈ ਮੁਗਲ ਅੰਨਾ ਹੋਇਆ ਨਾ ਕੋਈ ਉਸ ਨੂੰ ਪਰਮਾ ਸਕਿਆ ਪਾਠਕ ਆਪ ਹੀ ਅੰਦਾਜ਼ਾ ਲਾ ਲੈਣ ਕਿ ਇੱਕ ਪਾਸੇ ਹੰਕਾਰੀ ਮਤ ਵਾਲੇ ਦਾਅਵੇ ਹਨ ਅਤੇ ਦੂਸਰੇ ਪਾਸੇ ਗਲ ਵਿੱਚ ਪੱਲਾ ਪਾ ਕੇ ਅਰਦਾਸ ਕਰਨ ਵਾਲੇ ਸਿੱਖ ਦੀ ਅਧੀਨਗੀ ਭਰੀ ਅਰਦਾਸ ਹੈ 2 ਸਾਲਾਂ ਡਾਕ ਰਾਹੀਂ ਮਸ਼ੀਨਰੀ ਕੋਰਸ ਕਰਨ ਵਾਲੇ ਆਲਮ ਫਾਜ਼ਲ ਨੂੰ ਦੋਨਾਂ ਵਿੱਚ ਕੋਈ ਫਰਕ ਨਜ਼ਰ ਨਹੀਂ ਆਉਂਦਾ ਇਹੀ ਪੰਥ ਦੀ ਬਦਕਿਸਮਤੀ ਹੈ ਕਾਮਰੇਡ ਘੱਗਾ ਦੀਆਂ ਅਜਿਹੀਆਂ ਲਿਖਤਾਂ ਅਤੇ ਸਟੇਜ ਤੇ ਕੀਤੀਆਂ ਬੇਹੂਦਾ ਤਰਕਾਂ ਕਾਰਨ ਹੁਣ ਦੀ ਕੈਨੇਡਾ ਫੇਰੀ ਵੇਲੇ ਹੋਈ ਟੀਵੀ ਕਾਨਫਰੰਸ ਤੇ ਘੱਗਾ ਨੂੰ ਵਾਰ-ਵਾਰ ਮਾਫੀ ਮੰਗਣੀ ਪਈ ਕੈਨੇਡਾ ਦੀਆਂ ਸੰਗਤਾਂ ਵੱਲੋਂ ਅਪੀਲਾਂ ਦੇ ਆਧਾਰ ਤੇ ਜਦ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੇ ਘੱਗਾ ਨੂੰ ਕਿਸੇ ਵੀ ਗੁਰਦੁਆਰੇ ਤੇ ਬੋਲਣ ਤੋਂ ਮਨਾਹੀ ਦੇ ਆਦੇਸ਼ ਦੇ ਦਿੱਤੇ ਤਾਂ ਮਿਸ਼ਨਰੀ ਕਾਲਜ ਲੁਧਿਆਣਾ ਵੱਲੋਂ ਅਜੀਤ ਅਖਬਾਰ ਅਤੇ ਸਿੱਖ ਫੁਲਿਆੜੇ ਫੁਲਵਾੜੀ ਵਿੱਚ ਬਿਆਨ ਦਾਗ ਦਿੱਤਾ ਕਿ ਇੰਦਰ ਸਿੰਘ ਘੱਗਾ ਦਾ ਮਿਸ਼ਨਰੀ ਕਾਲਜ ਨਾਲ ਕੋਈ ਸਬੰਧ ਨਹੀਂ ਹੈ ਅਸੀਂ ਪੁੱਛਦੇ ਹਾਂ ਮਿਸ਼ਨਰੀ ਕਾਲਜ ਤੋਂ ਨਾਤਾ ਕਿਸ ਤਰ੍ਹਾਂ ਨਹੀਂ ਜਦ ਕਿ ਅਸੀਂ ਪੂਰੇ ਤੌਰ ਤੇ ਘੱਗਾ ਦੀ ਸੋਚ ਨੂੰ ਪਰਨਾਏ ਹੋਏ ਹਾਂ ਸਿੱਖ ਵਿਰਸਾ ਕੈਨੇਡਾ ਅਤੇ ਸਿੱਖ ਫਲਵਾੜੀ ਵਿੱਚ ਲਿਖਾ ਤੋਂ ਸਾਫ਼ ਸਿੱਧ ਹੁੰਦਾ ਹੈ ਕਿ ਧਰਮ ਰਾਜ ਜਮਦੂਤ ਨਰਕ ਸੁਰਗ ਸਰੀਰਕ ਰੋਗਾਂ ਬਾਰੇ ਨਾਮਦਾਰੂ ਅਤੇ ਗੁਰੂ ਸਹਿਬਾਨ ਦੇ ਜੀਵਨ ਸੰਬੰਧਿਤ ਪਰਾ ਭੌਤਿਕ ਪੰਥ ਪ੍ਰਵਾਣਿਤ ਕਿਸੇ ਗੱਲ ਨੂੰ ਮਸ਼ੀਨਰੀ ਕਾਲ ਕਾਲਜ ਲੁਧਿਆਣਾ ਮੰਨਣ ਨੂੰ ਤਿਆਰ ਨਹੀਂ ਜੋ ਕੁਝ ਸੰਤਾਂ ਦੇ ਕੌਤਕ ਨਾਮੀ ਪੁਸਤਕ ਵਿੱਚ ਸੁਖਵਿੰਦਰ ਸਿੰਘ ਸਭਰਾ ਨੇ ਊਲ ਜਲੂਲ ਲਿਖਿਆ ਮਿਸ਼ਨਰੀ ਕਾਲਜ ਲੁਧਿਆਣਾ ਉਸ ਨਾਲ ਪੂਰੀ ਤਰ੍ਹਾਂ ਸਹਿਮਤ ਹੈ ਗੁਰਬਖਸ਼ ਸਿੰਘ ਕਾਲਾ ਅਫਗਾਨਾ ਦੀਆਂ ਗੱਲਾਂ ਦੀ ਪ੍ਰੋੜਤਾ ਸਾਰੇ ਮਿਸ਼ਨਰੀ ਕਾਲਜ ਕਰਦੇ ਹਨ ਤੇ ਇਹਨਾਂ ਦੀ ਬਦੌਲਤ ਹੀ ਕਾਲਾ ਅਫਗਾਨਾ ਨੂੰ ਇਤਨੀ ਮਾਨਤਾ ਮਿਲੀ ਹੈ ਮਿਸ਼ਨਰੀ ਕਾਲਜ ਲੁਧਿਆਣੇ ਨੇ ਕਦੇ ਇੱਕ ਲਾਈਨ ਵੀ ਕਾਲੇ ਅਫਗਾਨੇ ਦੇ ਵਿਰੁੱਧ ਨਹੀਂ ਲਿਖੀ ਕੇਵਲ ਜਦੋਂ ਕਾਲਾ ਅਫਗਾਨਾ ਪਟਿਆਲੇ ਅਰਬਨ ਸਟੇਟ ਘੱਗਾ ਦੇ ਘਰ ਆਇਆ ਮਿਸ਼ਨਰੀ ਕਾਲਜ ਦੇ ਕੁਝ ਬੰਦਿਆਂ ਨੇ ਕਾਲਾ ਅਫਗਾਨਾ ਦੀਆਂ ਖੰਡਾ ਪਹੁਲ ਬਾਰੇ ਟਿੱਪਣੀਆਂ ਲੁਧਿਆਣੇ ਲਿਖ ਕੇ ਭੇਜੀਆਂ ਤਾਂ ਗੁਪਤੋ ਗੁਪਤੀ ਉਹਨਾਂ ਨੇ ਕਾਲਾ ਅਫਗਾਨਾ ਤਿਆਗ ਦਿੱਤਾ ਫਿਰ ਵੀ ਜ਼ਹਿਰਾ ਤੌਰ ਤੇ ਕੁਝ ਵੀ ਲਿਖਣ ਤੋਂ ਗਰੇਜ ਹੀ ਕੀਤਾ ਹੈ ਮਿਸ਼ਨਰੀ ਕਾਲਜ ਚੌਂਤਾ ਦੇ ਸਾਰੇ ਬੰਦੇ ਕੱਗੇ ਦੀ ਪਿੱਠ ਤੇ ਹਨ ਇਸੇ ਤਰ੍ਹਾਂ ਲੁਧਿਆਣਾ ਅਤੇ ਦਿੱਲੀ ਦੇ ਮਿਸ਼ਨਰੀ ਸਭ ਕੱਗੇ ਦੀ ਵਿਚਾਰਧਾਰਾ ਨਾਲ ਜੁੜੇ ਹੋਏ ਹਨ ਪਰ ਹੁਣ ਸਿੱਖ ਸੰਗਤਾਂ ਤੋਂ ਪੈਸਾ ਇਕੱਠਾ ਕਰਨ ਲਈ ਮਸ਼ੀਨਰੀ ਕਾਲਜ ਲੁਧਿਆਣਾ ਨੇ ਇਹ ਬਿਆਨ ਅਖਬਾਰ ਵਿੱਚ ਦੇ ਦਿੱਤਾ ਜਦ ਮੈਂ ਸੁਖਵਿੰਦਰ ਸਿੰਘ ਸਭਰਾ ਨੂੰ ਲਿਖ ਕੇ ਭੇਜਿਆ ਕਿ ਹੁਣ ਮਸ਼ੀਨਰੀ ਕਾਲਜ ਲੁਧਿਆਣਾ ਕਾਲਾ ਅਫਗਾਨਾ ਦੇ ਨਾਲ ਨਹੀਂ ਤਾਂ ਇਹੀ ਗੱਲ ਉਸਨੇ ਮੈਨੂੰ ਲਿਖ ਕੇ ਭੇਜੀ ਕਿ ਜੋ ਮੇਰੇ ਕੋਲ ਮੌਜੂਦ ਹੈ ਇਸ ਤੋਂ ਪਹਿਲਾਂ ਵੀ ਮਿਸ਼ਨਰੀ ਕਾਲਜਾਂ ਨੇ ਗਿਆਨੀ ਭਾਗ ਸਿੰਘ ਦੀ ਪਿੱਠ ਠੋਕੀ ਅਤੇ ਜਦ ਅਕਾਲ ਤਖਤ ਤੋਂ ਗਿਆਨੀ ਨੂੰ ਛੇਕ ਦਿੱਤਾ ਮਿਸ਼ਨਰੀ ਕਾਲਜਾਂ ਨੇ ਝੱਟ ਰੰਗ ਬਦਲ ਲਿਆ ਅਤੇ ਲਿਖ ਕੇ ਦੇ ਦਿੱਤਾ ਕਿ ਅਸੀਂ ਕਬਿਓ ਬਾਜ ਬੇਨਤੀ ਚੌਪੀ ਨੂੰ ਮੰਨਦੇ ਹਾਂ ਅਸੀਂ ਗੁਟੀਆਂ ਵਿੱਚ ਲਿਖੀ ਹੈ ਇਹਨਾਂ ਦੀ ਪਾਲਸੀ ਹੀ ਹੈ ਚੜ ਜਾ ਬੱਚਾ ਸੂਲੀ ਰਾਮ ਭਲੀ ਕਰੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ